ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਾ ਕੇ ਮਨ ਗੁਰ ਕੀ ਪ੍ਰਤੀਤ ਜਿਹਦੇ ਮਨ ਵਿੱਚ ਇਹ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹਦਾ ਭਰੋਸਾ ਆ ਜਵੇ ਪ੍ਰਤੀਤ ਜੇ ਇਹਨਾਂ ਗੱਲਾਂ ਦਾ ਭਰੋਸਾ ਕੋਈ ਕਰ ਗਿਆ ਜੋ ਕਈਆਂ ਜਾ ਰਹੀਆਂ ਨੇ ਜਿਹੜਾ ਗਿਆਨ ਕਰਾਇਆ ਜਾ ਰਿਹਾ ਜੋ ਵਿਆਖਿਆ ਹੋ ਰਹੀ ਹੈ ਗੁਰਬਾਣੀ ਦੀ ਜਿਹਨੂੰ ਇਹਦੇ ਭਰੋਸਾ ਆ ਗਿਆ ਜੇ ਇਹਦੇ ਤੇ ਪ੍ਰਤੀਤ ਕਰ ਗਿਆ ਕਰ ਜਾਵੇ ਕੋਈ ਤੇ ਜਨ ਆਵੇ ਹਰ ਪ੍ਰਭ ਚੀਜ਼ ਪਰ ਸ਼ਬਦ ਗੁਰੂ ਉਹਦੇ ਹਿਰਦੇ 'ਚ ਪ੍ਰਗਟ ਹੋ ਜੂ ਇਦੋਂ ਉੱਚੀ ਅਵਸਥਾ ਹੀ ਕੋਈ ਪਰ ਭਰੋਸਾ ਦੇ ਗੱਲ ਖੜੀ ਹੈ ਇਹ ਕੋਈ ਕੰਮ ਨਹੀਂ ਹੈ ਮੈਂ ਤੱਕ ਕੋ ਜਵਾਲਣ ਹਾਰੇ ਆਪੇ ਹੈ ਕੀ ਭਰੋਸਾ ਹੋਵੇ ਇਸ ਗੱਲ ਦਾ ਤੂੰ ਮੈਂ ਤੋਂ ਕੋ ਜਵਾਲਣ ਹਾਰੇ ਭਰੋਸਾ ਹੈ ਜਿੱਦਣ ਇਹ ਭਰੋਸਾ ਹੋ ਗਿਆ ਤੇ ਜਾਨ ਆਵੇ ਹਰ ਪ੍ਰਭ ਜੀ ਤੇ ਹਰ ਪ੍ਰਭ ਇਹ ਤੌਣਾ ਹੋਰ ਕੀ ਹੋ ਗਿਆ ਬਾਕੀ ਤਾਂ ਤੂੰ ਆਪ ਹੈ ਪਰਵਾਹ ਨਹੀਂ ਕਰਦਾ ਮੇ ਸੱਚ ਕਰ ਬਾਚਾ ਜਾਣ ਆਪ ਮੁਰਾਦ ਲਿਓ ਪਰਵਾਹ ਪਰਵਾਹ ਨਹੀਂ ਕਰਦਾ ਸਵਾਲ ਹੈ ਇਹ ਪ੍ਰਭੂ ਡਰਪੋਕ ਡਰਦਾ ਡਰਾਇਆ ਹੋਇਆ ਇਹਨੂੰ ਡਰਾਇਆ ਜਾਦਾ ਹੋਇਆ ਡਰਾਇਆ ਜ਼ਿਆਦਾ ਹੋਇਆ ਡਰਿਆ ਹੋਇਆ ਭਰੋਸਾ ਨਹੀਂ ਕਰਦਾ ਜਨ ਆਵੇ ਹਰ ਪ੍ਰਭ ਜੀ ਹਰ ਪ੍ਰਭ ਜੀ ਦੇਖੋ ਇਹ ਤਾਂ ਬ੍ਰਹਮ ਗਿਆਨ ਨਹੀਂ ਹੈ ਬ੍ਰਹਮ ਗਿਆਨ ਨਹੀਂ ਹੈ ਜੇ ਆ ਗਿਆਨ ਤੇ ਭਰੋਸਾ ਕਰ ਗਿਆ ਬ੍ਰਹਮ ਗਿਆਨੀ ਹੈ ਉਹ ਮਹਿਸਰ ਬ੍ਰਹਮ ਗਿਆਨੀ ਨੂੰ ਖੋਜਦਾ ਮਹਿਸਰ ਤੋਂ ਡਰਦਾ ਲਾ ਦੱਸੋ ਛੇਰ ਡਰਦਾ ਦੇਖਦ ਕੁਤਰਾ ਲੈ ਗਈ ਬਲਾਈ ਉਹ ਕੁੱਤੇ ਨੂੰ ਬਿੱਲੀ ਲੈ ਗਈ ਚੱਕ ਕੇ ਹਾਲਾਂਕਿ ਕੁੱਤਾ ਜਦ ਪੌਕੜਾ ਬਿੱਲੀ ਨੇ ਤਾਂ ਛਾਲਾ ਮਾਰ ਕੇ ਚੜ ਜਾਣਾ ਪੇੜ ਤੇ ਇਹ ਘਰ ਕੀ ਬਲਾਈ ਅਵਰ ਸਖਾਈ ਮੂਸਾ ਦੇ ਖੜਾਈ ਦੇ ਇਹਨੂੰ ਐਸੀ ਸਿੱਖਿਆ ਦਿੱਤੀ ਤਾਂ ਚੂਹੇ ਤੇ ਡਰਦੀ ਹੈ ਬਿੱਲੀ ਹੁਣ ਰਾਤਾ ਇਹਨੂੰ ਸਿੱਖਿਆ ਹੋਰ ਦਿੱਤੀ ਅਵਰ ਸਖਾਈ ਸਿੱਖਿਆ ਇਹ ਉਲਟੀ ਦਿੱਤੀ ਹੋਈ ਆ ਹੋਰ ਕੁਝ ਨਹੀਂ ਜੇ ਉਲਟੀ ਸਿੱਖਿਆ ਨਾ ਦਿੰਦੀ ਦਿੱਦੇ ਸੰਤਾਂ ਦੇ ਚੇਲੇ ਕਦੋਂ ਬਣਦੇ ਤੇ ਸਿੱਖ ਇਹਦਾ ਬਾਗੀ ਕੀਤੇ ਨੇ ਸੰਤਾਂ ਤੋਂ ਫਿਰ ਤਾਂ ਕੋਈ ਬਾਲਣ ਹਾਰ ਗਿਆ ਕਿ ਦਸ ਬਾਗੀ ਕਰਦੇ ਸਾਰੇ ਸੰਤਾਂ ਭਗਤ ਭਗਤ ਸੁਣੀਏ ਤੇ ਹੋਏ ਜਾ ਕੇ ਦੇਖੋ ਹੋਏ ਜਿਆਦਾ ਤੇ ਜਿਆਦਾ ਜਿਹੜਾ ਸ਼ਿਵਜੀ ਮਾਰੇ ਸਕਦਾ ਨਾ ਇਹ ਜਿਉਂਦਾ ਕਰਨ ਵਾਲਾ ਫਿਰ ਜਿਉਂਦਾ ਕਰਨ ਵਾਲਾ ਬਲਵਾਨ ਹੈ ਮਾਰਨ ਵਾਲਾ ਇਹ ਤਾਂ ਮਿਰਤ ਕੋ ਜਵਾਨ ਹੈ ਸ਼ਿਵਜੀ ਜਿਉਂਦਾ ਨਹੀਂ ਕਰ ਸਕਦਾ ਮਾਰ ਸਕਦਾ ਤੇ ਤਾਂ ਬਿੱਲੀ ਚੂਹੇ ਨੂੰ ਦਿੰਦੀ ਹੈ ਉਹ ਵੀ ਸ਼ਿਵਜੀ ਦਾ ਅਵਤਾਰੇ ਹੋਗੀ ਜਦੋਂ ਜਾਨਵਰ ਇੱਕ ਦੂਏ ਨੂੰ ਮਾਰਦੇ ਨੇ ਸ਼ਿਵ ਜੀ ਦੇ ਅਵਤਾਰੇ ਨੇ ਉਹ ਤਾਂ ਬਹੁਤ ਹੋਗੇ ਫਿਰ ਜਵਾਲਨਹਾਰ ਕੋਈ ਨਹੀਂ ਹੈ ਜਵਾਲਨਹਾਰ ਕੋਈ ਹੈ ਫਿਰ ਕੋਈ ਜਵਾਲਨਹਾਰ ਨਹੀਂ ਕੋਈ ਹੈ ਜਵਾਲਨਹਾਰ ਹੀ ਆਪ ਹੈ ਭਗਤ ਭਗਤ ਸੁਣੀਏ ਤੇ ਹਲੋਏ ਜਾ ਕੇ ਹਿਰਦੇ ਇੱਕੋ ਹੋਏ ਭਗਤ ਭਗਤ ਸੁਣੀਏ ਤੇ ਹਲੋਏ ਤਿੰਨੇ ਲੋਕਾਂ ਦੇ ਵਿੱਚ ਭਗਤ ਭਗਤ ਪਰ ਵਜਿਆ ਚੋਂ ਜੱਗਾਂ ਦੇ ਵਿੱਚ ਜਮਰੇਟਾ ਭਗਤ ਭਗਤ ਦਾ ਇਹ ਡੰਕਾ ਵੱਜਣਾ ਇਹਦਾ ਤਿੰਨਾਂ ਲੋਕਾਂ 'ਚ ਜਿੱਦਣ ਇਹਨੇ ਮੰਨ ਲਈ ਇਹ ਬਾਣੀ ਉਦੋਂ ਹੀ ਵੱਜਣਾ ਡੰਕ ਕੇ ਹਿਰਦੇ ਇੱਕ ਹੋ ਬਸ ਜਿਹਦੇ ਹਿਰਦੇ 'ਚ ਇੱਕ ਤੇ ਇੱਕ ਹੋ ਗਿਆ ਮਨ ਨਹੀਂ ਮੰਨਦਾ ਜਿੱਦਣ ਮਨ ਮੰਨ ਗਿਆ ਇੱਕ ਹੋ ਜਾਣਾ ਤਿੰਨਾਂ ਲੋਕ ਆ ਲੋਕ ਤੇ ਤਿੰਨਾਂ ਲੋਕਾਂ ਦੇ ਵਿੱਚ ਜਾ ਕੇ ਹਿਰਦੇ ਇੱਕ ਹੋਏ ਜਿਹੜਾ ਹਿਰਦੇ 'ਚ ਇੱਕ ਹੋ ਗਿਆ ਇੱਕ ਰਹਿ ਗਿਆ ਜਿਹਦੇ ਹਿਰਦੇ 'ਚ ਇੱਕ ਬਣ ਕੇ ਆਪ ਰਹਿ ਗਿਆ ਇੱਕ ਰਹਾ ਤਾਂ ਇੱਕੋ ਜਾਣਿਆ ਉਹ ਤੋਂ ਪੂਰਨ ਬ੍ਰਹਮ ਹੋ ਗਿਆ ਹੈ ਆਪੇ ਹੁਣ ਤਾਂ ਫਿਰ ਬਾਕੀ ਕੀ ਰਹਿ ਗਿਆ ਕੁਝ ਵੀ ਨਹੀਂ ਰਿਹਾ ਸੱਚ ਕਰਨੀ ਸੱਚ ਕਰਨੀ ਸੱਚ ਤਾਂ ਕੀ ਰਹਿ ਇਹਦੇ ਕਰਨੇ ਕੀ ਹੈ ਸੱਚ ਜੋ ਕਰੂ ਆਪ ਸੱਤ ਕੀ ਹੋ ਗਿਆ ਫਿਰ ਆਪ ਸੱਤ ਕੀ ਹੈ ਸਭ ਸੱਤ ਉਹੀ ਹੋ ਗਿਆ ਫਿਰ ਸੱਚ ਕਾਟੀ ਸੱਚ ਹੋ ਗਈ ਹੁਣ ਸੱਚ ਤਾਂ ਕੀ ਰਹਿਤ ਸੱਚ ਰਹਿਤ ਹੈ ਰਾਜਲਾ ਮਰਿਆਦਾ ਨਹੀਂ ਸੱਚ ਰਹਿਤ ਹੈ ਮਰਿਆਦਾ ਉਹ ਝੂਠਿਆਂ ਦੀ ਮਰਿਆਦਾ ਉੱਤੇ ਮੰਦਰ ਵਾਲਿਆਂ ਦੀ ਝੂਠ ਵਾਲਿਆਂ ਦੀ ਮੂਰਤੀ ਪੂਜਾ ਵਾਲਿਆਂ ਦੀ ਮੂਰਤੀ ਪੂਜਾ ਦੀ ਮਰਿਆਦਾ ਆਦ ਸੱਚ ਵਾਲਿਆਂ ਦੀ ਸੱਚ ਰਹਿਤ ਮੂਰਤੀ ਪੂਜਾ ਵਾਲਿਆਂ ਦੀ ਕੂੜ ਰਹਿਤ ਸੱਚ ਹਿਰਦਾ ਸਤਮੁਖ ਕਹਿ ਸੱਚ ਹਿਰਦਾ ਸੱਚੇ ਹਿਰਦੇ ਵਿੱਚ ਹੈ ਸਤਮੁਖ ਕਹਿ ਸਤੀ ਮੁਖ ਕਹਿ ਸਤੀ ਇਹ ਲਫ਼ਜ਼ ਹੈ ਬੁੱਧੀ ਬੁੱਧੀ ਜਿਹੜੀ ਹੈ ਸੱਚ ਬੋਲਦੀ ਹੈ ਸਤੀ ਮੁਖ ਕਹਿ ਸੱਚ ਹਿਰਦਾ ਸਤੀ ਮੁਖ ਤਾਂ ਉਹ ਸੱਚ ਨੂੰ ਹੀ ਸਤੀ ਬਿਆਨ ਕਰਦੀ ਹੈ ਹਿਰਦੇ ਚੋਂ ਜੋ ਬਿਆਨ ਹੈ ਉਹਦਾ ਕਰ ਰਹੀ ਬੁੱਧ ਬੋਲ ਰਹੀ ਉਹ ਵੀ ਸੱਤ ਸਾਚੀ ਦ੍ਰਿਸ਼ਟੀ ਸਾਚਾ ਆਕਾਰ ਸਾਚੀ ਦ੍ਰਿਸ਼ਟੀ ਹੈ ਬੁੱਧ ਸੱਚੀ ਹੈ ਸਾਚਾ ਆਕਾਰ ਆਕਾਰ ਹੀ ਉਹਦਾ ਸੱਚ ਹੈ ਆਕਾਰ ਕੀ ਹੈ ਆਕਾਰ ਉਹਦੇ ਚ ਜੋਤੇ ਆ ਆਕਾਰ ਸੱਤੇ ਆਕਾਰ ਹੈ ਸੱਤ ਆਕਾਰ ਹੈ ਸੱਚ ਵਰਤੇ ਸੱਚਾ ਪਾਸਾਰ ਸੱਚ ਵਰਤੇ ਸੱਚ ਨਾਲ ਵਰਤਾ ਸੱਚੇ ਵਰਤਣਾ ਖਾਣਾ ਪੀਣਾ ਪਹਿਲਾਂ ਸੱਚ ਹੈ ਸੱਚਾ ਪਾਸਾਰ ਪਸਾਰਾ ਵੀ ਉਹਦਾ ਆਪਣਾ ਜੋ ਸੱਚ ਦਾ ਸਰੀਰ ਦਾ ਨਹੀਂ ਪਸਾਰਾ ਮਾਇਆ ਦਾ ਕੋਈ ਪਸਾਰਾ ਨਹੀਂ ਮਾਇਆ ਦਾ ਕੋਈ ਪਸਾਰਾ ਨਹੀਂ ਉਹਦਾ ਸੰਸਾਰ ਵਿੱਚ ਕੋਈ ਪਸਾਰਾ ਨਹੀਂ ਸੱਚਖੰਡ ਵਿੱਚ ਪਸਾਰਾ ਉਹਦਾ ਉਹਦਾ ਸਾਰਾ ਤਮਾਸ਼ਾ ਹੈ ਹੀ ਸੱਚਖੰਡ ਵਿੱਚ ਜੇ ਸਰੀਰ ਵੱਧ ਵੀ ਦੇਖੋ ਪਸਾਰ ਕੀ ਹੈ ਇਹ ਬਿਲਕੁਲ ਰਾਈ ਦਸਵੇਂ ਪਾਏ ਤੇ ਇਕੱਠਾ ਹੋ ਕੇ ਮਨ ਪਰਲੇ ਪਾਸੇ ਨੰਬੇ ਹੋ ਸਕਦਾ ਚਾਹੇ ਸੁਣ ਕਾ ਘਾਟ ਪਰਲੇ ਪਾਸੇ ਗਿਆ ਪਸਾਰਾ ਹੁਣ ਪਰਲੇ ਪਾਸੇ ਹੋਣਾ ਉਹ ਸਾਚਾ ਪਸਾਰਾ ਹਾਂ ਪਰਲੇ ਪਾਸੇ ਪਸਾਰਾ ਹੋਣਾ ਉਹ ਜਿਹੜਾ ਹੈ ਨਾ ਜੰਮਿਆ ਪੇੜ ਜੰਮ ਕੇ ਜਿਵੇਂ ਨਿਕਲ ਜਾਂਦੀ ਹੈ ਹੀ ਐ ਪਰ ਨਿਕਲ ਗਈ ਇੱਥੋਂ ਟਾਣੇ ਉਧਰ ਫੁੱਟਣੇ ਨੇ ਸੱਚ ਖੜਦੇ ਜ਼ਮੀਨ ਚ ਨਹੀਂ ਪਸਾਰਾ ਹੋਣਾ ਕਾਜ ਚ ਹੁੰਦਾ ਦਰਖਤ ਦਾ ਜਿਵੇਂ ਬਾਹਰ ਪਸਾਰਾ ਕੇ ਹੋਊਗਾ ਪਸਾਰਾ ਹੋਰ ਕਿੱਥੇ ਹੋਊਗਾ ਪਾਰ ਬ੍ਰਹਮ ਜੀ ਨੇ ਸੱਚ ਕਰ ਜਾਂਦਾ ਨਾਨਕ ਸੋ ਜਨ ਸੱਚੀ ਸਮਾਤਾ ਪਾਰ ਬ੍ਰਹਮ ਜੀ ਨੂੰ ਸੱਚ ਕਰ ਜਾਂਦਾ ਪਾਰ ਬ੍ਰਹਮ ਜੀ ਨੂੰ ਸੱਚ ਕਰ ਜਾਂਦਾ ਪਾਰ ਬ੍ਰਹਮ ਨੂੰ ਹੀ ਸੱਚ ਕਿਹਾ ਹੋਇਆ ਇੱਥੇ ਜਿਹੜਾ ਪਾਰ ਬ੍ਰਹਮ ਹੈ ਉਹੀ ਸੱਚ ਹੈ ਸੱਚ ਜਿਹਨੇ ਇਹ ਜਾਣ ਲਿਆ ਵੀ ਪਾਰ ਬ੍ਰਹਮ ਸੱਚ ਕੋਈ ਗੱਲ ਹੈ ਜਾਂਦਾ ਜਾਤਾ ਨਾਨਕ ਤਨ ਕੇ ਨਾਨਕ ਸੋਜਨ ਸੱਚ ਸਮਾਪਤ ਨਾਨਕ ਸੋਜਨ ਸੱਚ ਨਾਨਕ ਕਹਿੰਦਾ ਉਹ ਜਨ ਜਿਹੜਾ ਸੱਚਖੰਡ ਵਿੱਚ ਸਮਾ ਗਿਆ ਖੰਡ ਵਿੱਚ ਸੱਚੇ ਸੱਚ ਹੈ ਹੋਰ ਸੱਚ ਸਮਾਤਾ ਦਾ ਮਤਲਬ ਸੱਚ ਸਮਾਤਾ ਦਾ ਮਤਲਬ ਖੰਡ ਵਿੱਚ ਸਮਾ ਗਿਆ ਸੁਖ ਸਾਗਰ ਵਿੱਚ ਸਮਾ ਗਿਆ ਸੱਚ ਸਮਾਤਾ